ਸ਼ਲੋਕ ਮਹੱਲਾ ਪੰਜਵਾਂ ਚੀੜੀ ਚੁਹਕੀ ਪਹੁ ਫੁੱਟੀ ਵਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ ਅਵਸਥਾ ਬਦਲ ਗਈ ਚਾਨਣ ਹੋ ਗਿਆ ਗੁਰਮੁਖ ਦੇ ਅੰਦਰ ਜਦ ਚਾਨਣ ਹੋਇਆ ਤਾਂ ਚੀੜੀ ਚੂਕਦੀ ਹੈ ਬੁੱਧੀ ਦੇ ਵਿੱਚੋਂ ਕੁਝ ਆਵਾਜ਼ ਆਪੇ ਆਉਣ ਲੱਗੀ ਗਿਆਨ ਬਹੁਤ ਸੁਣ ਲਿਆ ਜਾਂ ਸੁਣ ਲਿਆ ਗਿਆਨ ਪੱਕਾ ਹੋ ਗਿਆ ਤੇ ਬੋਲਣ ਵੀ ਲੱਗ ਗਿਆ ਨਾਲ ਜਿਹੜੀ ਚੋਕੀ ਬਹੁਤ ਫਟੀ ਅੰਦਰ ਬਹੁਤ ਤਰੰਗ ਅੰਦਰ ਬੜੀਆਂ ਤਰੰਗਾਂ ਲੋਭ ਦੀਆਂ ਉੱਠਣ ਲੱਗੀਆਂ ਲੋਭ ਦੇ ਫੁੱਲ ਉੱਠਣ ਲੱਗੇ ਨਾ ਕੋਲ ਲੱਗ ਗਿਆ ਆਪੇ ਪੱਕ ਜੋ ਗਿਆ ਸੁਣ ਜੋ ਬਹੁਤ ਲਿਆ ਅੰਦਰ ਬਹੁਤ ਤਰੰਗ ਆਏ ਆ ਵੀ ਸਾਰੀ ਦੁਨੀਆ ਕਿਤੇ ਤੱਕ ਬਣਾਉਂਦਾ ਬਿਲਕੁਲ ਬਣਾ ਤਾਂ ਉਹ ਵੀ ਸਕਦਾ ਹੈ ਜਿਹਦਾ ਸਮਰੱਥ ਹੈ ਸਾਰਿਆਂ ਨੂੰ ਕਿਵੇਂ ਚੁੱਪ ਕਰਾਣਾ ਤੇ ਬੋਲਣ ਜੋ ਕਹਿੰਦਾ ਜੇ ਹੈ ਕੌਣ ਇਹ ਜੇ ਤਰ੍ਹਾਂ ਗੁਬਗੜ ਲੱਗੇ ਇਹਨਾਂ ਦੇ ਤਾਂ ਪੱਲੇ ਹੀ ਕੱਖ ਨਹੀਂ ਕਿਸੇ ਦੇ ਫਿਰ ਕਹਿੰਦਾ ਚੁੱਪ ਹੌਲੀ ਹੌਲੀ ਚਲੋ ਹੌਲੀ ਆਸਤਾ ਤੇ ਕੋਦਮ ਨਹੀਂ ਹਮਲਾ ਕਰਨਾ ਸਾਰਿਆਂ ਤੇ ਉਹ ਕਹਿੰਦਾ ਮੈਂ ਬੋਲਣ ਲੱਗਿਆ ਬੰਦ ਗਈ ਲੋ ਹਾਂਜੀ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ ਸੰਤਾਂ ਨੇ ਵੀ ਅਚਰਜ ਰੂਪ ਰਚੇ ਨੇ ਅਚਰਜ ਪ੍ਰਕਾਰ ਦੇ ਸ਼ਬਦ ਬਣਾ ਕੇ ਨਾਮ ਦੇ ਲੋਕਾਂ ਨੂੰ ਕੋਈ ਮੂਰੇ ਰੱਖੇ ਨੇ ਥਾਲੀ 'ਚ ਪਰੋਸ ਕੇ ਜਵਾਬ ਕੋਈ ਨਹੀਂ ਹੈ ਕਿਸੇ ਕੋਲ ਨਾ ਦਾ ਕੋਈ ਗਾਣ ਹੋ ਜਾਂਦੀ ਹੈ ਨਾ ਪਛਾਣ ਹੋ ਜਾਂਦਾ ਉਹ ਪਦਾਰਥ ਜਿਹੜਾ ਥਾਲੀ 'ਚ ਪਾ ਕੇ ਰੱਖਿਆ ਨਾ ਖੜ ਨਾ ਖੋਲਣ ਜੋਗਾ ਨਾ ਦਾ ਗੁਰਬਾਣੀ ਨੂੰ ਮੰਨਣ ਜੋਗਾ ਦਾਇਦੋ ਮੁਖਰ ਜੋਗਾ ਐਸੇ ਰੂਪ ਦੇ ਜਿਹੜੇ ਸੰਤਾਂ ਨੇ ਤਰਾ ਤੇ ਖਿਆਲ ਦਿੱਤੇ ਨੇ ਸੰਸਾਰ ਨੂੰ ਨਾ ਮੁਕਰਨ ਜੋਗਾ ਸੰਸਾਰ ਤੇ ਨਾ ਮੰਨਣ ਜੋਗਾ ਵਿਫਤਾ ਬਾਤੀ ਸੰਸਾਰ ਨੂੰ ਜਿਹੜੇ ਭੁੱਲੇ ਫਿਰਦੇ ਤੇ ਨਾ ਆਕਾਰੀ ਵਿਫਤਾ ਬਾਤੀ ਉਹਨਾਂ ਨੂੰ ਆ ਜਿਹੜੇ ਬੜੇ ਬੜੇ ਗਿਆਨੀ ਕੋ ਗਿਆਨੀ ਜਾਣ ਬੁੱਝ ਕੇ ਜਿਨ੍ਹਾਂ ਨੇ ਰਾਹ ਬਾੜ ਬਾੜੀ ਸੀ ਪੜਨ ਤੇ ਵਿਫਤਾ ਬਾਤੀ ਉਹਨਾਂ ਸਾਰਿਆਂ ਨੂੰ ਜਿਹੜੀ ਅਜੇ ਟੁੱਕੀ ਹੋਈ ਹੈ ਉਹ ਫੱਟੀ ਹੋਈ ਹੈ ਜਦੋਂ ਫਤਰ ਪੈ ਗਿਆ ਨਾ ਪਰਦਾ ਹੋ ਗਿਆ ਢੋਲ ਵੱਜ ਗਏ ਆ ਜਿਹੜਾ ਬਹੁਤ ਫੁੱਟੀ ਹੈ ਠੀਕ ਹੈ ਜੀ ਅਚਾਜ ਰੂਪ ਤੋਂ ਭਾਵ ਹੈ ਕਿ ਜੋ ਗਿਆਨ ਸਾਨੂੰ ਦਿੱਤਾ ਲਿਖ ਕੇ ਉਹ ਅਚਾਜ ਰੂਪ ਚ ਆਇਆ ਹੈ ਜੀ ਅਚਾਜ ਰੂਪ ਹੈ ਅਚਾਜ ਰੂਪ ਦੀਆਂ ਗੱਲਾਂ ਨੇ ਤਰਬਰੇ ਸਾਖਾ ਭੋਗ ਪੱਤਾ ਦਸ ਭਰੀਆ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੇਠ ਕੇ ਨਾਮ ਡਰੂ ਨੇ ਅਚਾਜ ਰੂਪੇ ਰੂਪੇ ਨੇ ਠੀਕ ਹੈ पहले पूत पछेरी भाई ਚੇਲੇ ਕੀ ਪਾਈ पाई ਬੁਝਾਰਤਾਂ ਐਸੀਆਂ ਦਿੱਤੀਆਂ ਵਿਦਵਾਨਾਂ ਨੂੰ ਲੋਕਾਂ ਨੂੰ ਨਾ ਦੱਸਣ ਜੋਗੇ ਉਹ ਚੁੱਪ ਕਰ ਜੋਗੇ ਅਗਲੇ ਪੁੱਛਦੇ ਨੇ ਇਹਦਾ ਮਤਲਬ ਕੀ ਹੈ ਇਹ ਕਹਿਣਾ ਕੀ ਜਦੋਂ ਸੰਤ ਕਿਤੇ ਸਦਾ ਹੀ ਹੋ ਕੇ ਇਹ ਪੁੱਠੀਓ ਬੋਲੀ ਬੋਲਣ ਲੱਗੇ ਸੰਸਾਰ ਤੋਂ ਸਾਰੀਓ ਠੀਕ ਹੈ ਦੁੱਖ ਨੂੰ ਦਾਰੂ ਦੱਸਣ ਲੱਗੇ ਸੁੱਖ ਨੂੰ ਰੋਗ ਦੱਸਦੇ ਪਰ ਤਮੇ ਮੱਖਣ ਪਾਛੇ ਦੂਧ ਕਹਿੰਦੇ ਇਹ ਦਵਾ ਆ ਗਿਆ ਮੱਖਣ ਇਹਨਾਂ ਕੋ ਪਰਸਨਾ ਪਾਛੇ ਦੁੱਧ ਦੁੱਧ ਜਿਹਦਾ ਮੱਖਣ ਮਿਲਦਾ ਇਹ ਕਿਹੜੀ ਬੋਲੀ ਬੋਲਦੇ ਨੇ ਕਿਹੜੇ ਦੇਸ਼ ਦੀ ਬੋਲੀ ਬੋਲਦੇ ਨੇ ਅਚਰਜ ਗੱਲਾਂ ਨੇ ਠੀਕ ਹੈ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀ ਜਹ ਤੂੰ ਆਵੇਂ ਚਿੱਤ ਦੁਨੀਆ ਕੀਆਂ ਵਡਿਆਈਆਂ ਨਾਨਕ ਸਭ ਕੁਮਤ ਕਹਦੇ ਜਦ ਤੂੰ ਆ ਜਾ ਚਿੱਤ ਸਾਰੇ ਸੁਖ ਦੁਨੀਆ ਦੀਆਂ ਬੜਿਆਈਆਂ ਆ ਜਾਂਦੀਆਂ ਨੇ ਘਰ ਸਾਰੀਆਂ ਖੁਸ਼ੀਆਂ ਆ ਜਾਂਦੀਆਂ ਨੇ ਘਰ ਪਰ ਜਿਹੜੀਆਂ ਦੁਨੀਆ ਦੀਆਂ ਬੜਿਆਈਆਂ ਨੇ ਨਾ ਅਸਰ ਰੋਪੇ ਦੇ ਵੀ ਬਲੱਡ ਨੂੰ ਰਿਸ਼ਤਾ ਬਣਾਤਾ ਦੇਣੇ ਵਾਲੇ ਕਵਿਤ ਨੇ ਵਿਤਲਦੀਆਂ ਉਹ ਚੜ ਜਾ ਬੱਚਾ ਸੂੜੀ ਭਰੀ ਕਰੇ ਤੇ ਰਾਮ ਰਤਾਰ ਦੀ ਪੌੜੀ ਚੜਾਉਂਦੇ ਨੇ ਵਿੱਚੋਂ ਵਿੱਚ ਲੈਣੀ ਹੈ ਪਹਿਲਾਂ ਤਾਂ ਰਤਾਰ ਦੀ ਪੌੜੀ ਚੜਾਤਾ ਵਿੱਚੋਂ ਵਿੱਚ ਲੈਂਦੇ ਨੇ ਸਾਰੀ ਠੀਕ ਹੈ ਝੂਠਾ ਹਲੂਣਾ ਜਿਆਦਾ ਦੇ ਵੀ ਦੇਖ ਲੈ ਸਿਰਦਾ ਕਿ ਜੇ ਨਾ ਸਾਡੀ ਗੱਲ ਬੰਦੀ ਬਾਬਾ ਜੀ ਕੁਮਤ ਹੈ ਕਿ ਕੁਮਿਤ ਬਣਦਾ ਠੀਕ ਹੈ ਜੀ ਸਭ ਕੁਮਿੱਤਰ ਹੈ ਮਿੱਤਰ ਨਹੀਂ ਹਨ ਸਾਰੇ ਠੀਕ ਹੈ ਜੀ ਜਿਹੜੇ ਵਡਿਆਈ ਦਿੰਦੇ ਜਿਨ੍ਹਾਂ ਦੀ ਵਡਿਆਈ ਤਾਂ ਨਹੀਂ ਲੈ ਸਕਦਾ ਦੁਨੀਆ ਵਡਿਆਈ ਦਿੰਦੀ ਹੈ ਜਿਹੜੇ ਵਡਿਆਈ ਦਿੰਦੇ ਨੇ ਪਵਿੱਤਰ ਨੇ ਮਿੱਤਰ ਨਹੀਂ ਹਨ ਸਾਰੇ ਉਹ ਜਿੱਤੇ ਮਿੱਤਰ ਨੇ ਉਹ ਕੋਈ ਬੜਾ ਬਣਦਾ ਹੀ ਨਹੀਂ ਨਾ ਕੋਈ ਬਣਾਉਂਦਾ ਕਿਸੇ ਖਾਨ ਦੇ ਮਿੱਤਰ ਨੇ ਸਾਰੇ ਨਾ ਕੋਈ ਬੜਾ ਨਾ ਕੋਈ ਛੋਟਾ ਕਹਿੰਦੇ ਬਰਾਬਰ ਹੀ ਰਹੋ ਜਿੱਤੇ ਬੜਾ ਛੋਟਾ ਬਣਦਾ ਉੱਤੇ ਫੁੱਟ ਪੈ ਜਾਂਦੀ ਹੈ ਸਰਕਾਰ ਹੋ ਜਾਂਦਾ ਉੱਥੇ ਪੌੜੀ ਹਰ ਧਨ ਸੱਚੀ ਰਾਸ ਹੈ ਕਿਨੈ ਵਿਰਲੇ ਜਾਤਾ ਤਿਸੈ ਪ੍ਰਾਪਤ ਭਾਏ ਰਸ ਜਿਸ ਦੇ ਵਿਜਾਤਾ ਹਰ ਧਨ ਦੀ ਸੱਚੀ ਰਾਸ ਹੈ ਅਸਲ ਦੇ ਵਿੱਚ ਤਾਂ ਪਰ ਦੁਨੀਆ ਬੰਦ ਵੀ ਲੈਂਦੀ ਹੈ ਕਿ ਵਿਰਲੇ ਜਾਤਾ ਜਾਣਿਆ ਕਿਸੇ ਵਿਰਲੇ ਦੀ ਜਾਣਿਆ ਪਛਾਣਿਆ ਕਿਸੇ ਮਿਲਦੇ ਨਹੀਂ ਆ ਬੰਦੇ ਕਿਸੇ ਮਿਲਦੇ ਨਹੀਂ ਆ ਪਰ ਕਹਿੰਦੇ ਚਾਹੇ ਸਾਰੇ ਨੇ ਸੁਣਦੇ ਸਾਰੇ ਹਰ ਤਾਂ ਸੱਚੀ ਰਾਸ ਹੈ ਹਰ ਤਾਂ ਕਦੇ ਵੀ ਵਿਛੜਦਾ ਨਹੀਂ ਤੁਹਾਡੇ ਨਾਲੋਂ ਹਾਂ ਤੇ ਸਹਿ ਪ੍ਰਾਪਤ ਭਾਇ ਰਸ ਜਿਸ ਦੇ ਵਿਦਾਤਾ ਜਿਹਨੂੰ ਵਿਦਾਤਾ ਦਵੇ ਹਰ ਤਾਂ ਉਹਨੂੰ ਪ੍ਰਾਪਤ ਹੁੰਦਾ ਦਾ ਵੀ ਆਦਰ ਨਾਲ ਲੈਂਦਾ ਆਦਰ ਕਰਦਾ ਦਿੱਤੀ ਇਹ ਚੀਜ਼ ਦਾ ਭਾਵਨਾ ਨਾਲ ਲੈਂਦਾ ਭੁੱਖ ਨਾਲ ਲੈਂਦਾ ਮੈਨੂੰ ਭੁੱਖ ਹੈ ਮਨ ਤਨ ਭੀਤਰ ਮੌਲਿਆ ਹਰ ਰੰਗੀ ਜਨ ਰਾਤਾ ਸਾਧ ਸੰਗੀ ਗੁਣ ਗਾਇਆ ਸਭ ਦੁੱਖ ਹੈ ਖਾਤਾ ਬਰੂਰ ਬੋਲਿਆ ਪੇੜ ਭਰਨਾ ਸ਼ੁਰੂ ਹੋ ਗਿਆ ਪੇੜ ਬਣ ਗਿਆ ਉਹਨੇ ਮਨ ਭੀਤਰ ਬੋਲਿਆ ਬੋਲ ਲੱਗਿਆ ਬੋਲ ਉਹਦੇ ਫੁੱਲ ਉਹ ਪੇੜ ਬਣੂਗਾ ਸੰਤੋਖ ਦਾ ਰੁੱਖ ਜੰਮੂਗਾ ਵਧੂਗਾ ਵੀ ਫੁੱਲੂਗਾ ਵੀ ਫੜੂਗਾ ਵੀ ਮੌਲਣ ਦਾ ਮਤਲਬ ਹੈ ਵੀ ਫੁੱਲ ਆ ਗਏ ਜੀ ਫੁੱਲ ਆ ਜਾਣੇ ਠੀਕ ਹੈ ਜੀ ਫੁੱਲ ਤੱਕ ਪਹੁੰਚ ਜਾਣਾ ਠੀਕ ਹੈ ਜੀ ਹੁਣ ਫਲ ਰਹਿ ਗਿਆ ਹਾਂ ਪਹਿਲੇ ਪਹਿਲੇ ਫੁੱਲੜਾ ਫਲ ਵੀ ਪੱਛਾ ਰਾਤ ਹੈ ਜੀ ਹਾਂ ਜੀ ਠੀਕ ਹੈ ਜੀ ਹਰ ਰੰਗੀ ਜਨ ਰਾਤਾ ਹਰ ਰੰਗਾਂ ਦੇ ਵਿੱਚ ਰੰਗਿਆ ਆਇਆ ਫੁੱਲ ਤੱਕ ਪਹੁੰਚ ਗਿਆ ਠੀਕ ਹੈ ਜੀ ਸਾਧ ਸੰਗੀ ਗੁਣ ਗਾਇਆ ਸਭ ਦੁੱਖ ਹੈ ਖਾਤਾ ਆਪਣੇ ਮਨ ਨੂੰ ਸਾਧ ਕੇ ਸਾਧ ਸੰਗੀ ਗੁਣ ਗਾਇਆ ਜਦ ਸਾਧ ਦੇ ਨਾਲ ਮਿਲ ਕੇ ਇੱਕ ਸੁਰ ਹੋ ਕੇ ਦੋਏ ਬੋਲੇ ਗੁਣ ਗਾਇਆ ਨਾ ਸਾਰੇ ਦੁੱਖ ਖਾ ਗਏ ਬੰਦੇ ਦੁੱਖ ਰਿਹਾ ਹੀ ਕੋਈ ਸਾਰੇ ਔਗਣ ਖਾ ਗਏ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਨਾਨਕ ਕਹਿੰਦਾ ਜੀਵਿਆ ਹੋਈ ਹੈ ਜਿਹਨੇ ਇੱਕ ਪਛਾਤਾ ਉਹਨੇ ਮਰਿਆ ਮੁੜ ਕੇ ਜਵਾਤਮ ਆਤਮ ਕਰਤੀ ਹੋ ਗਿਆ ਫੇਰ ਨਹੀਂ ਮਰਿਆ ਜਿਨ੍ਹਾਂ ਨੇ ਇੱਕ ਪਛਾਤਾ ਉਹ ਜੀ ਨਾਨਕ ਅਵਰ ਨਾ ਜੀਵਿਆ ਕੋਈ ਠੀਕ ਹੈ ਜੀ ਉਹ ਜੀਵੇ ਅਵਰ ਨਾ ਜੀਵਿਆ ਕੋਈ